ਹਰੀ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਹਰ ਆਪ ਅਮੁੱਲਕ ਹੈ ਹਰ ਜਿਹੜਾ ਹੈਗਾ ਕੀ ਹੈ ਉਹਦਾ ਕੋਈ ਵੀ ਮੁੱਲ ਨਹੀਂ ਜਿਹੜਾ ਸਾਡਾ ਮੂਲ ਹੈ ਉਹਦਾ ਕੋਈ ਸੰਸਾਰ ਦਾ ਕੀ ਮੁੱਲ ਹੋਣ ਸੰਸਾਰ ਦਾ ਉਹਦੇ ਪੈਦਾ ਉਹਨੇ ਪੈਦਾ ਕੀਤਾ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਬਿਲ ਲਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹਿ ਲੋਕ ਬਿੱਲਾ ਬਥੇਰੇ ਬੁੱਲ ਪਾਉਂਦੇ ਬਥੇਰੇ ਧਰਮ ਬੁੱਤਾ ਬਣਾ ਲਈਏ ਬੁੱਲ ਨਹੀਂ ਪਾਇਆ ਗਿਆ ਕਿਸੇ ਤੇ ਬੁੱਲ ਪਾ ਰਹੇ ਨੇ ਸਭ ਕੀ ਮਤ ਮਿਲ ਕੀਮਤ ਪਾਈ ਕੀਮਤ ਉਹ ਤੇ ਕੀ ਮਤ ਕੀਮਤ ਪਾਈ ਉਹ ਹੋਊਗਾ ਤਾਂ ਹੀ ਕਿਹਾ ਸੀ ਨਾ ਸਭ ਕੀ ਮਤ ਮਿਲ ਕੀਮਤ ਪਾਈ ਕਹਿੰਦੇ ਸਭ ਕੀਮਤ ਮਿਲ ਕੀਮਤ ਪਾਈ ਹੋਊਗੀ ਇਹਨਾਂ ਦੀ ਜਿਹਨਾਂ ਨੂੰ ਪਤਾ ਹੈ ਵੀ ਇਹ ਪਾਠ ਕੀ ਹੈ ਗੁਰਬਾਣੀ ਦੇ ਇਹਨਾਂ ਨੇ ਅਰਥ ਕੀ ਕਰਦੇ ਨੇ ਬਬੂਲੀ ਬਬੂਲੀ ਗੱਲਾਂ ਦਾ ਤਾਂ ਗੱਲ ਨਹੀਂ ਗਿਆਨ ਦੀ ਨੂੰ ਗਹਿਰਾਈ ਦਾ ਅਰਥ ਕਿੱਥੋਂ ਜਾਣ ਲੈਣਗੇ ਵਿਚਾਰੇ ਐਸਾ ਸਤਗੁਰੂ ਜੇ ਮਿਲੇ ਤੇ ਉਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ ਐਸਾ ਸਤਗੁਰ ਜੇ ਮਿਲੇ ਕਿ ਕੋਈ ਐਸਾ ਸਤਗੁਰ ਮਿਲ ਜਵੇ ਤੇ ਉਸ ਨੂੰ ਸਿਰ ਸੌਂਪੀ ਹੈ ਉਹਨੂੰ ਕਦੀ ਬੰਦ ਸੌਂਪਦੀ ਹੈ ਸਿਰ ਮਨ ਜਿਹੜਾ ਸਿਰੇ ਹੈ ਬੁੱਧੀ ਦਾ ਅਕਲ ਦੀ ਗੱਲ ਹੈ ਅਕਲ ਦਾ ਸਿਰ ਕੀ ਹੈ ਮਨ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਬਸ ਜਿਹੜਾ ਆਪਣੀ ਮਰਜ਼ੀ ਹੈ ਤਾਂ ਛੁੱਟਦੀ ਹੈ ਮਨ ਵਿੱਚ ਸਤਗੁਰ ਕੇ ਪਾਸ ਤੇ ਜਦੋਂ ਸਿਰ ਹੈ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਿਹਾ ਹਰ ਵਸੇ ਮਨ ਆਏ ਜਿਹਦਾ ਜੀਉ ਤਿਸ ਮਿਲ ਰਿਹਾ ਮਨ ਜਿਹਦਾ ਹੈਗਾ ਉਹਨੂੰ ਦੇਤਾ ਜਿਸ ਦਾ ਜੀਉ ਉਹਦੇ ਨਾਲ ਮਿਲ ਗਿਆ ਜਿਸ ਦਾ ਜੀਉ ਤੇ ਮਿਲ ਰਿਹਾ ਮਨ ਹੋਏ ਪਿੱਛੇ ਹਰ ਵਸੇ ਮਨ ਹੈ ਤਾਂ ਹਰ ਬਲ ਦੇ ਵਿੱਚ ਵਸਦਾ ਜਿਹੜੀ ਉਹਦੇ ਕਿਚਤ ਹੋ ਗਏ ਉਹ ਹੋ ਗਏ ਉਹ ਦੋ ਇੱਕ ਹੋ ਗਏ ਬੁੱਧੀ ਕਹਿੰਦੀ ਹੁਣ ਮੇਰੇ ਹਰ ਮਨ ਚ ਵਸ ਗਿਆ ਮਨ ਨਹੀਂ ਸੀ ਬਸਣ ਦਿੰਦਾ ਹਰ ਨੂੰ ਮਨ ਹਰ ਨੂੰ ਹੀ ਵੇਚਦਾ ਮਨ ਹਰ ਨੂੰ ਵੇਚਦਾ ਬਸ ਹਾਂ ਜੇ ਮਨ ਆਪਣੇ ਕੋਲ ਰੱਖਿਆ ਉਹਨੇ ਬਸਣ ਨਹੀਂ ਦਿੱਤਾ ਹਰ ਨੂੰ ਮਨ ਉਹਨੂੰ ਦਿੱਤਾ ਫਿਰ ਹਰ ਨੂੰ ਵਸਾਇਆ ਹੁਣ ਤਾਂ ਖਾਲੀ ਦੇ ਸਕਦਾ ਬਸ ਹੁਣ ਮਨ ਜਦ ਬੱਚਾ ਜਿਹੜਾ ਆਤਾ ਬੱਚਾ ਆਤਾ ਕਿਸੇ ਦੇਰੇ ਤੇ ਜੇ ਆਪਣੇ ਸਭ ਕੋ ਤਨਮਨ ਤਨ ਡੇਰੇ ਹੁੰਦੇ ਨਾ ਬੱਚੇ ਨੂੰ ਮਿਲ ਜਾਣਾ ਬੱਚਾ ਕਹਿੰਦਾ ਠੀਕ ਹੈ ਮੈਨੂੰ ਵੀ ਮਿਲਣਾ ਹਾਂ ਨੂੰ ਆਇਆ ਵਾਰਸ ਬਣਨਾ ਮਾਲਕ ਜੋ ਉੱਥੇ ਦਾ ਬਣ ਗਿਆ ਨਾ ਉਹ ਵੀ ਫੇਰ ਨਹੀਂ ਇਤਰਾਜ਼ ਕਰਦਾ ਉਹ ਪਹਿਲਾਂ ਉਹਨੂੰ ਕਹਿੰਦਾ ਵੀ ਹਾਲੂ ਦੇ ਤਾਂ ਮੈਂ ਕੀ ਕਰੂੰਗਾ ਆਹ ਫਰਕ ਹੈ ਫੇਰ ਉਹ ਕਹਿੰਦਾ ਜਿਹੜਾ ਉਹ ਰਹਿੰਦਾ ਡੇਰੇ ਨੂੰ ਦੇ ਦੋ ਵੀ ਰੋਜ਼ ਦਾ ਰੋਜ਼ ਵੀ ਦੇ ਦਿਆ ਕਰੋ ਇੱਥੇ ਤੁਸੀਂ ਖਰਚ ਘੱਟ ਕਰਿਆ ਕਰੋ ਹਰ ਆਪ ਅਮੁਲਕ ਹੈ ਭਾਗ ਤਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਆਪ ਅਮੁਲਕ ਹੈ ਹਰ ਅਮੁਲਕ ਹੈ ਮੁਲਕ ਤੋਂ ਰਹਿਤ ਹੈ ਸੰਸਾਰ ਦੀ ਸਾਰੀ ਪ੍ਰਾਪਰਟੀ ਨਾਲ ਵੀ ਇਹਦੀ ਕੀਮਤ ਨਹੀਂ ਪੈਂਦੀ ਭਾਗ ਤੇ ਨਾ ਕੇ ਗਿਨਾਨਕਾ ਜਿਨ ਹਰ ਪੱਲੇ ਪਾਇ ਜਿਨ ਹਰ ਪੱਲੇ ਪਾਇ ਹੁਣ ਤੁਸੀਂ ਦੇਖੋ ਉਹਨਾਂ ਦੇ ਭਾਗ ਕਿੱਡੇ ਹੋ ਸਕਦੇ ਨੇ ਜਿਨ੍ਹਾਂ ਦੇ ਹਰ ਪੱਲੇ ਮੁਲਕ ਵਸਤੂ ਪੱਲੇ ਪੈ ਜਵੇ ਸੰਸਾਰ ਦੀ ਸਾਰੀ ਦੌਲਤ ਉਹਦਾ ਮੁੱਲ ਨਹੀਂ ਪਾ ਸਕਦੀ ਬਾਕੀ ਲੋਕ ਸੰਸਾਰੀ ਦੌਲਤ ਨਾਲ ਭਾਗਾਂ ਵਾਲੇ ਬੜੇ ਫਿਰਦੇ ਨੇ ਦਰਗਾਹ ਦੇ ਵਿੱਚ ਉਹਨੂੰ ਭਾਗਾਂ ਵਾਲਾ ਬੜਪਾਗੀ ਬਣਿਆ ਜਿਹਦੇ ਹਰ ਪੱਲੇ ਪਿਆ ਸੰਸਾਰੀ ਦੌਲਤ ਨਾਲ ਕੋਈ ਬੜਪਾਗੀ ਨਹੀਂ ਬਣਿਆ ਭਾਗ ਤਨਾ ਕੇ ਨਾਨਕਾ ਉਹਨਾਂ ਦੇ ਭਾਗ ਨੇ ਉਹੀ ਭਾਗਾਂ ਵਾਲੇ ਨੇ ਬਾਕੀ ਸਭ ਭਾਗੇ ਨੇ ਜਿਹਦੇ ਹਰ ਪੱਲੇ ਨਹੀਂ ਪਿਆ ਸਭ ਭਾਗੇ ਨੇ ਦੌਲਤ ਜਿੰਨੀ ਮਰਜ਼ੀ ਹੋਵੇ ਸੰਸਾਰ ਸਾਰੇ ਦਾ ਰਾਜ ਹੋਵੇ ਤਾਂ ਵੀ ਭਾਗਾ ਗੁਰਬਾਣੀ ਨਹੀਂ ਬੁੱਧੀ ਹਰ ਪੱਲੇ ਪਏ ਤੇ ਬਿਨੋ ਤਤ ਗਿਆਨ ਪੱਲੇ ਪਏ ਤੇ ਬਿਨੋ ਕਿੱਡਾ ਹੀ ਬੜਾ ਹੋ ਜਵੇ ਰਾਸ਼ਟਰਪਤੀ ਬਣ ਜਵੇ ਜੋ ਮਰਜੀ ਬਣ ਜਵੇ ਭਾਗਾ ਬਣਿਆ ਗਿਆ ਗੁਰਬਾਣੀ ਦੇ ਜਿੱਦੀ ਵਰਗੀ ਦੌਲਤ ਇਕੱਠੀ ਕਰ ਲਵੇ ਜਿੱਡਾ ਵਰਗੀ ਨੋ ਖੱਟ ਲਵੇ ਭਾਗਾ ਹੈ ਗੁਰਬਾਣੀ ਦੀ ਭਾਗ ਹੀਨ ਜਮ ਚੋਟਾ ਜਿਹਨੂੰ ਜਮ ਦੀ ਚੋਟ ਲੱਗਦੀ ਹੈ ਭਾਗਹੀਨ ਪਾਕਾ ਵਾਲਾ ਹੋਇਆ ਜਿਹੜਾ ਜਮ ਦੀ ਚੋਟ ਨਹੀਂ ਲੱਗਦੀ ਜਿਹੜਾ ਜਮ ਦੀ ਚੋਟ ਤੋਂ ਬਚ ਗਿਆ ਉਹ ਭਾਗਣ ਜਿਹਦੀ ਜਮ ਨੇ ਬੇਇੱਜ਼ਤੀ ਕਰਤੀ ਭਾਗ ਦਾ ਸਾਡੇ ਜਿਹਦੇ ਹਲਕੜੀ ਲਾ ਕੇ ਜਦ ਲੈ ਕੇ ਜਾਂਦਾ ਭਾਗਾ ਨਾਲ ਕਹਦਾ ਰਾਸ਼ਟਰਪਤੀ ਕਹਦਾ ਹੋਵੇ ਹਤਕੜੀ ਤਾਂ ਮੱਝ ਕੇ ਲੈ ਗਿਆ ਜਦ ਨੂੰ ਫੜ ਕੇ ਗ੍ਰਿਫਤਾਰ ਕਰ ਕਰੇਗਾ ਰਾਸ਼ਟਰਪਤੀ ਕਹਦਾ ਉਹ ਪ੍ਰਾਈਮ ਮਿਨਿਸਟਰ ਕਹਦਾ ਉਹ ਸੀਐਮ ਸੀ ਕਹਦਾ ਜਦ ਤੋਂ ਛੁੱਟ ਗਿਆ ਜਾਂ ਨਹੀਂ ਛੁੱਟ ਗਿਆ ਸਵਾਲ ਇਹ ਉਹਨਾਂ ਦਾ ਗ੍ਰਿਫਤਾਰ ਕਰ ਲਿਆ ਉੱਥੇ ਤੇਰੀ ਕੀ ਕਰਦੀ ਤੇਰੀ ਫੌਜ ਕੀ ਕਰੇਗਾ ਦੱਸ ਰਾਜਾ ਤੂੰ ਹੋਏਗਾ ਉੱਥੇ ਕੀ ਹੈ ਤੂੰ ਉੱਥੇ ਰਬਦਾਸ ਦੀ ਕੀਮਤ ਹੈ ਰਾਜੇ ਦੀ ਕੀਮਤ ਨਹੀਂ ਹੈ ਭਗਤ ਦੀ ਕੀਮਤ ਹੈ ਉਹ ਗਾਹਾਂ ਉਹਦੀ ਕੀਮਤ ਹੈ ਇੱਥੇ ਤੇਰੀ ਕੀਮਤ ਹੈ ਝੂਠੇ ਸੰਸਾਰ 'ਚ ਝੂਠੀ ਦੌਲਤ ਦੀ ਕੀਮਤ ਹੈ ਝੂਠੇ ਸੰਸਾਰ ਝੂਠੀ ਸ਼ਕਤੀ ਦੀ ਕੀਮਤ ਹੈ ਦਰਗਾਹ ਵਿੱਚ ਜਾ ਕੇ ਸੱਚ ਦੀ ਕੀਮਤ ਸੱਚੀ ਦਰਗਾਹ ਸੱਚ ਦੀ ਸੱਚੇ ਤਲ ਦੀ ਕੀਮਤ ਹੈ ਦੌਲਤ ਦੀ ਕੀਮਤ ਹੈ ਸਚਿਆਰੇ ਦੀ ਕੀਮਤ ਹੈ ਇੱਥੇ ਕੂੜਿਆਰੇ ਦੀ ਕੀਮਤ ਹੈ ਇਹ ਅਲੱਗ-ਅਲੱਗ ਗੱਲਾਂ ਨੇ ਦੋਏ ਗੁਰਬਾਣੀ ਦੀਆਂ ਗੁਰਬਾਣੀ ਦਾ ਬੜਾ ਕੌੜਾ ਸੱਚ ਹੈ ਇਹ ਕੌੜਾ ਸੱਚ ਮੇਰੇ ਨੂੰ ਬੁਰਾ ਵੀ ਲੱਗਦਾ ਕਾਰੀਆਂ ਨੂੰ ਬੁਰਾ ਲੱਗਦਾ ਲੱਗੇ ਕੀ ਕਰੀਏ ਲੱਗਦਾ ਰਹੇ ਸੱਚ ਸੱਚ ਹੈ ਸੱਚ ਕਿਹਾ ਨਿਰਭੈ ਹੋ ਕੇ ਭਗਤਾਂ ਨੇ ਸਿੱਖਿਆ ਸਭ ਨੂੰ ਦੇਣੀ ਹੈ ਬੰਨੇ ਕੋਈ ਨਾ ਬੰਨੇ ਸਿੱਖਿਆ ਵਾਸਤੇ ਕਿਹਾ ਕਿਸੇ ਦੀ ਬੇਇੱਜ਼ਤੀ ਕਰਨ ਵਾਸਤੇ ਨਹੀਂ ਕਿਹਾ ਹੋਇਆ ਹੈ ਗੁਰਬਾਣੀ ਕਿਸੇ ਦੀ ਬੇਇੱਜ਼ਤੀ ਨਹੀਂ ਕਰਦੀ ਉਹਦਾ ਨਸ਼ਾ